ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੜੇ ਗਰੀਵਾਨ ਮਹ ਸਿਰ ਨੀਵਾ ਕਰ ਦੇਖ ਆ ਬੀਜ ਮੰਤਰ ਵਾਲੇ ਵਾਸਤੇ ਹੀ ਹੈ ਫਰੀਦਾ ਜੇ ਤੂੰ ਅਕਲ ਲਤੀਫ ਜੇ ਤੂੰ ਵਾਕਿਆ ਬੀਜ ਮੰਤਰ ਤੇਰੇ ਕੋਲ ਹੈ ਤੇਰੇ ਕੋ ਤਤ ਗਿਆਨ ਹੈ ਤੂੰ ਆ ਤੇ ਕਹਿਣਾ ਵੀ ਇਹਦੇ ਨਾਲ ਆ ਦੁਨਿਆਵੀ ਦੁੱਖ ਸੁੱਖ ਠੀਕ ਹੋ ਗਏ ਇਹਦੀ ਕੀ ਲੋੜ ਕਹਿਣ ਦੀ ਦੁੱਖ ਸੁੱਖ ਨੂੰ ਬਰਾਬਰ ਕਰਕੇ ਕਿਉਂ ਨਹੀਂ ਬਰੋਦਾ ਦੁੱਖ ਸੁੱਖ ਨੂੰ ਸਮ ਕਰ ਜਾਣੋ ਕਿਉਂ ਨਹੀਂ ਕਿਹਾ ਉਹ ਕਹਦੇ ਨਹੀਂ ਕਹਿੰਦਾ ਕਾਲੇ ਲਿਖਣਾ ਲੇਖ ਕਾਲਾ ਲੇਖ ਹੀ ਹੈ ਬੀਜ ਮੰਤਰ ਤੋਂ ਉਲਟ ਗੱਲ ਹੈ ਬੀਜ ਮੰਤਰ ਦਾ ਪ੍ਰਚਾਰ ਹੈ ਇਹ ਕਾਲੇ ਲੇਖ ਨੇ ਇਹ ਕਾਲੇ ਅੱਖਰ ਨੇ ਅਗਿਆਨਤਾ ਫੈਲਾਈ ਜਾ ਰਹੀ ਹੈ ਬੀਜ ਮੰਤਰ ਦੇ ਨਾਂ ਤੇ ਸੰਸਾਰੀ ਦੁੱਖ ਸੁੱਖ ਦਾ ਬਰਾਬਰ ਨੇ ਦੁੱਖ दारू ਹੈ ਸੁਖ ਰੋਗ ਹੈ ਇਹ ਕਦੇ ਨਹੀਂ ਕਿਹਾ ਐਡ ਵਿੱਚ ਕੀ ਹੈ ਉਹ ਲੋਕਾਂ ਦੇ ਦੁੱਖ ਦੂਰ ਨੇ ਸੰਸਾਰੀ ਆਤਮ ਗਿਆਨ ਦੀ ਵੀ ਗੱਲ ਹੈ ਕਿਸੇ ਕੋ ਇਹ ਕਾਲੇ ਲੇਖ ਨੇ ਫਰੀਦਾ ਜੇ ਤੂੰ ਅਕਲ ਲਤੀਫ ਜੇ ਵਾਕਿਆ ਬੀਜਵੰਤ ਤੇਰੇ ਕੋ ਹੈ ਤੇ ਕਾਲੇ ਲੇਖ ਕਿਉਂ ਆ ਗਏ ਵਿੱਚ ਚਿੱਟੇ ਲੇਖ ਹੋਣੇ ਚਾਹੀਦੇ ਨੇ ਸਾਰਿਆਂ ਨੂੰ ਗਿਆਨ ਦੀ ਰੋਸ਼ਨੀ ਵੰਡ ਦੁੱਖ ਸੁੱਖ ਦਾ ਸੰਸਾਰ ਹੁੰਦਾ ਹੀ ਨਹੀਂ ਦੁੱਖ ਸੁੱਖ ਦਾ ਦੁੱਖ ਸੁੱਖ ਤਾਂ ਸੰਸਾਰੀ ਆਦਮੀ ਵਾਸਤੇ ਹੁੰਦਾ ਬੀਜ ਮੰਤਰ ਦਾ ਦੁੱਖ ਸੁੱਖ ਹੈ ਨਹੀਂ ਬੀਜ ਮੰਤਰ ਦਾ ਕਹਿੰਦਾ ਦੁੱਖ ਦਾਰੂ ਫਿਰ ਤੂੰ ਰੋਗ ਬਣਦਾ ਜੇ ਸੰਸਾਰੀ ਸੁੱਖ ਬਣਦਾ ਰੋਗ ਬਣ ਰਿਹਾ ਦੁੱਖ ਸੁਖ ਸੁੱਖ ਰੋਗ ਪਿਆ ਜਾਂ ਸੁਖ ਨਾ ਹੋਈ ਜਿਹਨੂੰ ਤੈ ਸੁਖ ਦੇਤਾ ਉਹਦੀ ਸਿਮਰਨ ਦੀ ਇੱਛਾ ਹੀ ਨਹੀਂ ਰਹਿਣੀ ਉਹ ਧਾਰਮਿਕ ਬੰਦਾ ਹੀ ਨਹੀਂ ਰਹਿਣਾ ਉਹਨੇ ਧਰਮ ਵੱਲ ਜਾਣਾ ਹੀ ਨਹੀਂ ਆਖਰ ਕਿੱਥੇ ਨੂੰ ਜਾਣਗੇ ਨਰਕ ਵੱਲ ਚਲੇ ਜਾਣਗੇ ਉਹ ਬੀਜ ਮੰਤਰ ਵਾਲਾ ਤਾਂ ਨਰਕ ਵੱਲ ਭੇਜ ਰਿਹਾ ਹੈ ਬਲੈਕਮੇਲ ਕਰਕੇ ਕਾਲੇ ਲੇਖ ਲਿਖ ਕੇ ਆਪਣੜਾ ਗਰੀਵਾਨ ਮਹ ਸਿਰਨੀ ਮਾ ਕਰ ਦੇਖ ਹੁਣ ਮੰਤਰ ਵਾਲੇ ਨੂੰ ਕਹਿੰਦਾ ਕਹਿੰਦਾ ਵੀ ਤੂੰ ਆਪਣੇ ਅੰਦਰ ਝਾਕ ਕੇ ਦੇਖ ਲੈ ਤੂੰ ਇਹੀ ਕੰਮ ਕਰ ਰਿਹਾ ਨਹੀਂ ਕਰ ਰਿਹਾ ਤਾਂ ਮੈਨੂੰ ਦੱਸ ਦੇ ਕਬੀਰ ਨੇ ਕਿਹਾ ਉਦੋਂ ਵੀ ਕੋਈ ਹੋਣਾ ਨਾ ਹੈ ਜਾ ਬੀਜ ਮੰਤਰ ਵਾਲਾ ਉਹ ਇਹ ਜਾਈ ਹੋਣਾ ਕੋ ਬੀਜ ਮੰਤਰ ਵਾਲਾ ਜਿਹਨੂੰ ਕਹਿ ਰਿਹਾ ਕਬੀਰ ਨਾ ਫਰੀਦ ਫਰੀਦ ਜਿਹਨੂੰ ਕਹਿ ਰਿਹਾ ਇਹ ਜਾਈ ਹੋਣਾ ਕੋਈ ਉਦੋਂ ਵੀ ਉਦੋਂ ਹੋਰ ਕੌਣ ਸੀ ਅਈ ਸੀ ਜਿਹੜੇ ਗੁਰੂ ਘਰ ਦੇ ਖਿਲਾਫ ਚੱਲਦੇ ਸੀ ਬਰਾਬਰ ਪੈਲਲ ਗੱਲ ਗੁਰਬਾਣੀ ਬੂਰੇ ਲਈ ਬੈਠੇ ਤੇ ਲੇਖ ਕਾਲੇ ਲਿਖਦੇ ਤੇ ਹਾਂਜੀ